ਅਥ ਚੰਡੂਰ ਮੁਸ਼ਟ ਜੁਧ ਸਈਆ ਕੰਧ ਧਰਿਓ ਗਜ ਦਾਂਤ ਉਖਾਰ ਕੈ ਬੀਜ ਗਏ ਰੰਗ ਪੂਮ ਕੇ ਦੋ ਬੀਰਨ ਬੀਰ ਬਡੋਈ ਪਿਖਿਓ ਬਲਵਾਨ ਲਖਿਓ ਇਨ ਮੱਲਨ ਸੋ ਸਾਧਨ ਦੇਖ ਲਖਿਓ ਕਰਤਾ ਜਗ ਯਾ ਸਮ ਦੂਸਰੇ ਔਰ ਨਾ ਕੋ ਤਾਤ ਲਖਿਓ ਕਰ ਕੈ ਲਰਕਾ ਨਿਰਭਕੰਸ ਲਖਿਓ ਮਰ ਮੈਂ ਘਰ ਖੋ ਤਉ ਬੈਠ ਸਬਾਹੂ ਕੇ ਭੀਤਰ ਮੱਲਨ ਸੋ ਜਦ ਰਾਏ ਲਰਾਇਓ ਮੁਸਤ ਕੇ ਸਾਥ ਲਰਿਓ ਮੁਸਲੀ ਸੋ ਚੰਡੂਰ ਸੋ ਸਿਆਮ ਜੂ ਜੁਦ ਮਚਾਇਓ ਹੂੰ ਪਰੈ ਰਣ ਕੀ ਗਿਰ ਸੋ ਹਰ ਜੋ ਮਨ ਭੀਤਰ ਕੋਪ ਵਢਾਇਓ ਏਕ ਲਗੀ ਨਾ ਤਹਾ ਕਟਕਾ ਧਰਨੀ ਤਾ ਕਹ ਮਾਰ ਗਿਰਾਇਓ ਇਤ ਸ੍ਰੀ ਦਸਮ ਸਕੰਧੇ ਵਿਚਿਤ੍ਰ ਨਾਟਕ ਗ੍ਰੰਥੇ ਚੰਡੂਰ ਮੁਸਤ ਮਲ ਬਧਾ ਧਿਆਏ ਸਮਾਪਤ ਮਸਤ ਅਥ ਕੰਸ ਬਦ ਕਥਨੰ ਸੁਈਆ ਮਾਰ ਲੈ ਰਿਪ ਵੀਰ ਦੋ ਨਿਪ ਤਉ ਮਨ ਭੀਤਰ ਕ੍ਰੋਧ ਭਰਿਓ ਇਨ ਕੋ ਪਟ ਮਾਰੋ ਖੇਤ ਵੈ ਇਹ ਭਾਂਤ ਕਹਿਓ ਵਰ ਸ਼ੋਰ ਕਰਿਓ ਜਦੁਰਾ ਭਰਥੂ ਤਬ ਪਾਨ ਲਗੋ ਆਪਣੇ ਮਨ ਮੈ ਨਹੀਂ ਨੈਕ ਡਰਿਓ ਜੋ ਆਏ ਪਰਿਓ ਹਰ ਪੈ ਕੁਪ ਕੈ ਹਰ ਥਾਪਰ ਸੋ ਸੋ ਮਾਰ ਡਰਿਓ ਸੋਈਆ ਹਰ ਕੂਦ ਤਬੈ ਰੰਗ ਭੂਮੈ ਤੇ ਨਿਪ ਥੋ ਸੋ ਜਹਾਂ ਵਾਹੀ ਭਗਤ ਹਾਰਿਓ ਕੰਸ ਲਈ ਕਰ ਢਾਲ ਸੰਭਾਰ ਕੈ ਕੋ ਪਰਿਉ ਵਸ ਖੈਤ ਨਿਕਾਰਿਓ ਦੌਰ ਦਈ ਤਿਹ ਕੇ ਤਨ ਪੈ ਹਰਿ ਫਾਤ ਗਏ ਅਤ ਦਾਵ ਸੰਭਾਰਿਓ ਕੇਸਨ ਤੇ ਗਹਿ ਕੈ ਰਿਬ ਕੋ ਧਰਨੀ ਪਰ ਕੈ ਬਲਤਾਏ ਪਛਾਰਿਓ ਗਹਿ ਕੇਸਨ ਤੇ ਪਟਕਿਓ ਧਰ ਸੋ ਗਹਿ ਗੋਡਨ ਤੇ ਤਵ ਘੀਸ ਦਇਓ ਨਿਰਪਮਾਰ ਹੁਲਾਸ ਬੜਿਓ ਜੀ ਮੈਂ ਅਤਹੀ ਪੁਰ ਭੀਤਰ ਸੋਰ ਪਇਓ ਕਵ ਸ਼ਾਮ ਪ੍ਰਤਾਪ ਪਿਖੋ ਹਰ ਕੋ ਜਿਨ ਸਾਧਨ ਰਾਹ ਰਾਖੈ ਸਤਰ ਛਇਓ ਕਟ ਬੰਧਨ ਤਾਤ ਦਏ ਮਨ ਕੇ ਸਭ ਹੀ ਜਗ ਮੈਂ ਜਸ ਵਾਹੇ ਲਇਓ ਸੋਈਆ ਰਿਪ ਕੋ ਬਦ ਕੈ ਤਬ ਹੀ ਹਰ ਜੋ ਬਿਸਰਾਤ ਕੇ ਘਾਟ ਕੈ ਉਪਰ ਆਇਓ ਕੰਸ ਕੇ ਵੀਰ ਬਲੀ ਜੋ ਹਤੇ ਤਿਨ ਦੇਖਤ ਸਿਆਮ ਕੋ ਕੋ ਬਢਾਇਓ ਸੋ ਨ ਗਇਓ ਤਿਨ ਪਾਸ ਸਿਮਿਓ ਹਰ ਕੇ ਸੰਗ ਆਏ ਕੈ ਜੁਧ ਮਚਾਇਓ ਸਿਆਮ ਸੰਭਾਰਤ ਵੈ ਬਲ ਕੋ ਤਿਨ ਕੋ ਧਰਨੀ ਪਰ ਮਾਰ ਗਿਰਾਇਓ ਸਵਈਆ ਗਜ ਸੋ ਅਤ ਹੀ ਕੁਬ ਜੁਦ ਕਰਿਓ ਤਿਹ ਤੋ ਡਰ ਕਹਿ ਨਹੀਂ ਪੈਗ ਟਰੇ ਦੋ ਮਲ ਮਰੇ ਰੰਗ ਭੂਮ ਬਿਖੈ ਕਬ ਸਿਆਮ ਤਹਾਂ ਪਹਿਰੀ ਕੁਲਰੇ ਨਿਪਰਾਜ ਕੋ ਮਾਰ ਗਏ ਜਮਨਾ ਤਟ ਵੀਰ ਫਿਰੇ ਸੋ ਆਨ ਮਰੇ ਰਖ ਸਾਧਨ ਸੱਤਰ ਸੰਘਾਰ ਦਏ ਨਭ ਤੇ ਤਿਹ ਉਪਰ ਫੂਲ ਪਰੇ ਇਤ ਸ੍ਰੀ ਦਸਮ ਸਕੰਦ ਪੁਰਾਣੇ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰ ਨਿਰਪ ਕੰਸ ਬਦੈ ਧਿਆਏ ਸਮਾਪਤਮ